ਇੱਕੋ ਜਪ ਇੱਕੋ ਸਲਾਹ ਇੱਕ ਇੱਕ ਸਿਮਰ ਇੱਕੋ ਮਨ ਆਹ ਇੱਕ ਜਪ ਇੱਕੋ ਸਲਾਹ ਇੱਕੋ ਸਲਾਹ ਸਲਾਹ ਜਪਣਾ ਕੀ ਹੈ ਸਮਝਣਾ ਕੀ ਹੈ ਇੱਕ ਇੱਕ ਜਿਹੜਾ ਏਕਾ ਲਿਖਿਆ ਨਾ ਗੁਰੂ ਗ੍ਰੰਥ ਸਾਹਿਬ ਦੇ ਪਹਿਲਾਂ ਉਹ ਕੀ ਹੈ ਉਹਦਾ ਜਵਾਬ ਲੱਭਣਾ ਇੱਕੋ ਜਪ ਜਪਣਾ ਕੀ ਹੈ ਜਾਂ ਫੇ ਕਦਾ ਕਰਨਾ ਹੈ ਹੁਣ ਇੱਥੇ ਇੱਕੋ ਜਪ ਲਿਖਿਆ ਇੱਕੋ ਇੱਕੋ ਇੱਕੋ ਕੋ ਜਪਣ ਲੱਗ ਜੀ ਹੁਣ ਸਮਝੋ ਸਮਝੋ ਵੈਗਰੂ ਦੀ ਬਜਾਏ ਇੱਕੋ ਇੱਕੋ ਕਿਉਂ ਨਹੀਂ ਜਪਿਆ ਤੁਸੀਂ ਇਹ ਦੱਸੋ ਇੱਕੋ ਜਪ ਆਇਆ ਇੱਕੋ ਜਪ ਇਹ ਸਿੱਧਾ ਹੀ ਹੈ ਇੱਕੋ ਜਪ ਉੱਥੇ ਤੁਸੀਂ ਉਲਟੇ ਅਰਥ ਕੱਢ ਲਏ ਉੱਥੇ ਜਪਣ ਦੀ ਗੱਲੇ ਨਹੀਂ ਕੀਤੀ ਨਾਮ ਹੀ ਦੀ ਇੱਥੇ ਤਾਂ ਸਿੱਧਾ ਗਿਆ ਇੱਕੋ ਜਪ ਇੱਕੋ ਸਲਾਹ ਹੈ ਇੱਕੋ ਸਲਾਹ ਇੱਕੋ ਦੀ ਸਲਾਹ ਕਰੋ ਸਲਾਹ ਇੱਕੋ ਸੁਣਾਂਗੇ ਇਹ ਕਹਦੇ ਕੋਈ ਇੱਕੋ ਕਹਤੇ ਨਹੀਂ ਕਹਿਣ ਲੱਗੇ ਵਾਹਿਗੁਰੂ ਵਾਹਿਗੁਰੂ ਕਿਉਂ ਲੱਗੇ ਇੱਕੋ ਇੱਕੋ ਕਿਉਂ ਲੱਗੇ ਸਿਮਰੋ ਨਾਨਕਾ ਵੀ ਆਇਆ ਇੱਕੋ ਸਿਮਰੋ ਨਾਨਕਾ ਜਲ ਥਲ ਰਿਹਾ ਸਮਾਏ ਉਹ ਕਹਦੇ ਨਹੀਂ ਲੱਗੇ ਇਹ ਤਾਂ ਨਹੀਂ ਲੱਗੇ ਪੀੜੇ ਨੇ ਮੀੜੇ ਕੀ ਹੁੰਦੇ ਨੇ ਮੀੜੇ ਹੁੰਦੇ ਨੇ ਜਿਹੜੇ ਮੈਦਾਨ ਚ ਆ ਕੇ ਗੱਲ ਨਹੀਂ ਕਰਦੇ ਭਿੜਦੇ ਨਹੀਂ ਸੱਚ ਨਾਰ ਨਹੀਂ ਹੁੰਦੇ ਜਿਹੜਾ ਨਾਰਾ ਹੈ ਉਹ ਜੇ ਚੈਲੰਜ ਦਿੱਤਾ ਮੈਦਾਨ ਚ ਆ ਜਾਂਦਾ ਜਦ ਅਸਮ ਪਾਸ਼ਾ ਕਿਲੇ ਦੇ ਗੜੀ ਤੇ ਲੜ ਰਹੇ ਨੇ ਥੱਲੇ ਜਦ ਉਹਨੇ ਮੇਰੇ ਕੋਲ ਚੈਲੰਜ ਕੀਤਾ ਵੀ ਜੇ ਸੂਰਮਾ ਤਾਂ ਉੱਪਰ ਆ ਸਾਹਮਣੇ ਤਾਂ ਅਸਾਂ ਪਾਸ਼ਾ ਉੱਪਰ ਚੜ ਗਏ ਗੜੀ ਤੇ ਸਾਹਮਣੇ ਖੜੇ ਹੋ ਗਏ ਆ ਜਾ ਬਈ ਉਹ ਆਇਆ ਘੋੜੇ ਤੇ ਚੜਿਆ ਹੋਇਆ ਉਹਨੇ ਵੀ ਚਲਾਇਆ ਆਪਣਾ ਤੀਰ ਜਾਂ ਜੋ ਵੀ ਗੋਲੀ ਉਹਦੇ ਕੋਲ ਜੋ ਵੀ ਹਥਿਆਰ ਸੀ ਇਹਨਾਂ ਦੇ ਇਹਨਾਂ ਨੇ ਆਪਣਾ ਬਚਾ ਲਿਆ ਨਹੀਂ ਲੱਗਿਆ ਇਹਨਾਂ ਨੇ ਤੀਰ ਮਾਰਿਆ ਉਹ ਮਰ ਗਿਆ ਪਹਿਲੇ ਚ ਆਦਾ ਗਏ ਨਾ ਨਰਸੀ ਤਾਂ ਆ ਗਏ ਵੀਣਾ ਨਹੀਂ ਆ ਸਕਦਾ ਅੱਗੇ ਨਰ ਸਾਹਮਣੇ ਆਉਂਦਾ ਜਦ ਵੱਜਦੀ ਹੈ ਵੀਣਾ ਨਹੀਂ ਆਉਂਦਾ ਹੈ ਸਾਹਮਣੇ ਨਾਰਾ ਹੋਊਗਾ ਸਾਹਮਣੇ ਕੁਝ ਵੀਣਾ ਵੀਸ ਨਹੀਂ ਕੋਈ ਹੈ ਜੀ ਵੀਸ ਵਾਲੀ ਪਰ ਫਿਰ ਪੋਗਾ ਵੀਣਾ ਵੀਣਾ ਭੇੜੂ ਹੁੰਦਾ ਨਹੀਂ ਸੰਗ ਥੱਲੇ ਨੂੰ ਹੁੰਦਾ ਨੇ ਉਹਦੇ ਭੇੜ ਨਾਲ ਸਿੰਘ ਨਹੀਂ ਉਹ ਥੱਲੇ ਨੂੰ ਹੁੰਦਾ ਨਾ ਸੰਗ ਮੀਣੇ ਦੇ ਨਰਕ ਵੱਲ ਨੂੰ ਜਾਂਦਾ ਹੁੰਦਾ ਨਰ ਉੱਤੇ ਨੂੰ ਜਾਂਦਾ ਸਿੱਧਾ ਗਿਆ ਯਾਨੀ ਗਿਆਨ ਚਰਚਾ ਨਰ ਬੰਦੇ ਕਰਦੇ ਨੇ ਇਹਨਾਂ ਨਾਲ ਤਾਂ ਸਿੱਧ ਚੰਗੇ ਤੇ ਦੋ ਚਾਰ ਗੱਲਾਂ ਦਾ ਕੀਤੀ ਸਿੱਧਾ ਨੇ ਕੋ ਨਾਨਕ ਨਾਲ ਦੋ ਚਾਰ ਗੱਲਾਂ ਦਾ ਕੀਤੀਆਂ ਹੀ ਫਿਰ ਚੁੱਪ ਹੋ ਕੇ ਸੁਣੀ ਵੀ ਗਏ ਨੇ ਸਮਝ ਵੀ ਗਏ ਨੇ ਸਮਝੇ ਵੀ ਨੇ ਚਲੋ ਗੱਲ ਅਲੱਗ ਸੀ ਮੰਨੇ ਨਹੀਂ ਉਹ ਗੱਲ ਅਲੱਗ ਹੈ ਪਰ ਮੈਦਾਨ ਚ ਤਾਂ ਆਏ ਨਾ ਫਿਰਦੇ ਤਾਂ ਸੀਗੇ ਉਹ ਫਿਰਦੇ ਸੀ ਕਿ ਨਾਲ ਕੋਈ ਗੱਲ ਕਰੋ ਫਿਰ ਚਾਹੇ ਹਾਰ ਮੰਨ ਗਏ ਹੋ ਹਾਰ ਮੰਨ ਗਏ ਉਹਨਾਂ ਨੇ ਤਾਂ ਮੁੜ ਕੇ ਕਿਹਾ ਵੀ ਵੀ ਅਸੀਂ ਚੈਲੰਜ ਵੀ ਨਹੀਂ ਕੀਤਾ ਕਦੇ ਉਹਨਾਂ ਨੇ ਤਾਂ ਹੁਣ ਸਹੀ ਵੀ ਹਾਰ ਬੰਦੀ ਹੋਈ ਉਹਨਾਂ ਨੇ ਹਾਂਜੀ ਇੱਕੋ ਜਪ ਇੱਕੋ ਸਲਾਹੀ ਇੱਕ ਸਿਮਰ ਇੱਕੋ ਮਨ ਆ ਇੱਕ ਇੱਕੋ ਜਪ ਇੱਕੋ ਸਲਾਹੀ ਇੱਕ ਦੀ ਸਿਫਤ ਸਲਾਹ ਕਰੀ ਇੱਕ ਦੀ ਦੋ ਦੀ ਨਾ ਕਰੀ ਇੱਕ ਦੀ ਕਰੀ ਅੰਤਰਾਤਮਾ ਦੀ ਸਿਫਤ ਸਲਾਹ ਕਰੀ ਯਾਨੀ ਜੋਤ ਦੀ ਸਿਫਤ ਸਲਾਹ ਕਰੀ ਜਾਤ ਦੀ ਨਾ ਕਰੀ ਸਰੀਰ ਕਰਕੇ ਸਿਫਤ ਸਲਾਹ ਨਹੀਂ ਕਰਦੀ ਮਾਇਆ ਕਰਕੇ ਸਿਫਤ ਸਲਾਹ ਨਹੀਂ ਕਰਦੀ ਸਰੀਰ ਦੇ ਵਿੱਚ ਤਾਕਤ ਜ਼ਿਆਦਾ ਹੈ ਸੁੰਦਰਤਾ ਜ਼ਿਆਦਾ ਹੈ ਕੀ ਹੈ ਅਕਲ ਦੀ ਸਿਰਫ ਸਲਾਹ ਕਰੀ ਅਕਲ ਦੀ ਜੋਤ ਦੀ ਜਾਣੋ ਜੋਤ ਨਾ ਪੁੱਛੋ ਜਾਤੀ ਜਾਤੀ ਕਰਕੇ ਸਿਰਫ ਸਲਾਹ ਨਹੀਂ ਕਰਦੀ ਜੋਤ ਕਰਕੇ ਸਿਰਫ ਸਲਾਹ ਕਰਦੀ ਵਿਵੇਕ ਔਰ ਵਿਵੇਕ ਬੁੱਧੀ ਦੀ ਸਿਰਫ ਸਲਾਹ ਕਰਦੀ ਹੈ ਵਿਵੇਕ ਔਰ ਵਿਵੇਕ ਬੁੱਧੀ ਦੀ ਸਿਰਫ ਸਲਾਹ ਕਰਦੀ ਹੈ ਕਿਸੇ ਵਿਅਕਤੀ ਦੀ ਸਰੀਰ ਕਰਕੇ ਸਿਫਤ ਨਹੀਂ ਕਰਦੀ ਚਾਹੇ ਬਵੇਕ ਬੁੱਧੀ ਵਾਲਾ ਵੀ ਹੋਵੇ ਬਵੇਕ ਬੁੱਧੀ ਵਾਲੇ ਦੀ ਸਿਫਤ ਨਹੀਂ ਕਰਦੀ ਬਵੇਕ ਬੁੱਧੀ ਦੀ ਸਿਫਤ ਬੁੱਧੀ ਕਰਦੀ ਕਰਨੀ ਬੁੱਧੀ ਵਾਲੇ ਦੀ ਨਹੀਂ ਕਰਦੀ ਫਿਰ ਬੁੱਧੀ ਵਾਲਾ ਨਾਨਕਾ ਹੈ ਉਹਦੀ ਸਿਫਤ ਨਹੀਂ ਹੈ ਕੀਤੀ ਗੁਰੂ ਅੰਗਦ ਨੇ ਨਹੀਂ ਕੀਤੀ ਨਾਨਕ ਦੀ ਸਿਫਤ ਬਵੇਕ ਨਹੀਂ ਕੀਤੀ ਜਿੱਥੇ ਨਾਨਕ ਨੂੰ ਵਿਵੇਕ ਮਿਲਿਆ ਉਹਦੀ ਸਲਾਹ ਕੀਤੀ ਹੈ ਵਿਵੇਕ ਦਾ ਖਜ਼ਾਨਾ ਹੈ ਜਿੱਥੇ ਖਜ਼ਾਨੇ ਦੀ ਸਲਾਹ ਹੈ ਉਹ ਹੁਣ ਜਿਹਦੇ ਕੋ ਖਜ਼ਾਨੇ ਦੀ ਸਿਫਤਸਲਾ ਹੋ ਜੇ ਕੋਈ ਬੈਂਕ ਦਾ ਛੋਟਾ ਮੋਟਾ ਬ੍ਰਾਂਚ ਹੈ ਉਹਦੀ ਕੀ ਸਲਾਹ ਹੈ ਪਿੱਛੇ ਖਜ਼ਾਨੇ ਦੀ ਉਹ ਉਹਨੂੰ ਖਜ਼ਾਨੇ ਦੇ ਵਰਦਾ ਬੈਂਕ ਨੂੰ ਤਾਂ ਰਿਜ਼ਰਵ ਬੈਂਕ ਨੂੰ ਰਿਜ਼ਰਵ ਬੈਂਕ ਜੋ ਆਉਂਦਾ ਜੋ ਆਉਂਦਾ ਹਾਂਜੀ ਏਕ ਸਕੇ ਗੁਣ ਗਾਉ ਅਨੰਤ ਮਨ ਤਨ ਜਪ ਏਕ ਭਗਵੰਤ ਏਕ ਸਕੇ ਹੀ ਗੁਣ ਗਾਓ ਏਕ ਸਕੇ ਗੁਣ ਗਾਓ ਅਨੰਤ ਏਕ ਸਕੇ ਹੀ ਗੁਣ ਗਾਓ ਗੁਣ ਕਿ ਉਹ ਅਨੰਤ ਹੈ ਗੁਣ ਵੀ ਅਨੰਤ ਨੇ ਆਪ ਵੀ ਅਨੰਤ ਹੈ ਉਹਦਾ ਅੰਤ ਨਹੀਂ ਹੈ ਹਮੇਸ਼ਾ ਰਹਿਣ ਵਾਲਾ ਸੱਚ ਹੈ ਉਹ ਏਕ ਸਕੇ ਗੁਣ ਗਾਓ ਅਨੰਤ ਅਨੰਤ ਆਪ ਅਨੰਤ ਹੈ ਗੁਣ ਵੀ ਅਨੰਤ ਨੇ ਉਹਦੇ ਉਹਦਾ ਅੰਤ ਨਹੀਂ ਹੈ ਮਾਇਆ ਦਾ ਅੰਤ ਹੈ ਮਾਇਆ ਦਾ ਅੰਤ ਹੈ ਸੱਚ ਦਾ ਅੰਤ ਨਹੀਂ ਝੂਠ ਦਾ ਅੰਤ ਹੈ ਝੂਠ ਦੇ ਗੁਣ ਗਾਈ ਦੇ ਸੱਚ ਦੇ ਗੁਣ ਦੇ ਨੇ ਸੱਚ ਕੋ ਹੁੰਦਾ ਹੈ ਇੱਕ ਕੇ ਗੁਣ ਗਾਓ ਜਿਹੜੇ ਅੰਤ ਗੁਣ ਨੇ ਇੱਕ ਦੇ ਉਹ ਗਾਓ ਗੁਣ ਬੇਅੰਤ ਨੇ ਗਾਉਂਦੇ ਰਹੋ ਜਿਹੜਾ ਮਰਜੀ ਗਾਓ ਗੁਣ ਗਾਓ ਹਾਂ ਮਨ ਤਨ ਜਪ ਔਰ ਇੱਕ ਗੁਣ ਨਹੀਂ ਗਾਉਣਾ ਇਹ ਵੀ ਗੱਲ ਹੈ ਅਨੰਤ ਗੁਣ ਗਾਓ ਜਿੰਨੇ ਤੋਂ ਆ ਸਕਦੇ ਉਹਨੇ ਗਾਓ ਇੱਕ ਸਟੇਜ ਵਾਹਿਗੁਰੂ ਇੱਕ ਗੁਣ ਹੈ ਵਾਹਿਗੁਰੂ ਇੱਕ ਗੁਣ ਹੈ ਕੇਵਲ ਉਹਦਾ ਵੈਸੇ ਤਾਂ ਗੁਣ ਵੀ ਨਹੀਂ ਗੁਣ ਹੈ ਨਹੀਂ ਤਾਂ ਉਸ ਦੀ ਵਾਹਿਗੁਰੂ ਉਸ ਦੀ ਹੈ ਚਲੋ ਉਸ ਹੈ ਗੁਰੂ ਗੁਣ ਹੈ ਉਹਦਾ ਗੁਰੂ ਜਿਹੜਾ ਗੁਰਬਾਚ ਸ਼ਬਦ ਹੈ ਦੇ ਵਿੱਚ ਰਿਹਾ ਸਾਨੂੰ ਵਾਲਾ ਤਾਂ ਹੀ ਕਿਹਾ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰ ਗੁਰੂ ਜਪ ਸਤਕਾਰ ਗੁਰੂ ਨੂੰ ਜਪਣ ਦੀ ਗੱਲ ਕੀਤੀ ਹੈ ਗੁਰੂ ਨੂੰ ਜਪਣ ਦੀ ਗੱਲ ਹੈ ਵਾਹਿਗੁਰੂ ਨੂੰ ਜਪਣ ਦੀ ਗੱਲ ਨਹੀਂ ਗੁਰੂ ਨੂੰ ਜਪਣ ਦੀ ਗੱਲ ਹੈ ਵਾਹਿਗੁਰੂ ਨੂੰ ਜਪਣ ਦੀ ਗੱਲ ਨਹੀਂ ਹੈ ਗੁਰੂ ਗੁਰੂ ਗੁਰੂ ਗੁਰੂ ਗੁਰੂ ਜਪ ਸਤਿਕਾਰ ਵਾਹਿਗੁਰੂ ਕਿਥੋਂ ਆ ਗਿਆ ਨਾ ਲੈਣ ਦਾ ਜਪਣ ਦਾ ਗੁਰੂ ਨੂੰ ਕਿਹਾ ਉਹ ਗੁਰੂ ਕੀ ਗਿਆਨ ਗੁਰੂ ਹੈ ਉਹ ਗੁਰੂ ਕੀ ਗਿਆਨ ਗੁਰੂ ਹੈ ਐਸਾ ਗਿਆਨ ਜਪੋ ਮਨ ਮੇਰੇ ਉਹ ਵੀ ਕਿਹਾ ਹੈ ਅਸਲ ਜੀ ਗਿਆਨ ਹੈ ਜਪਣਾ ਸੀ ਗਿਆਨੇ ਗੁਰੂ ਉਹ ਗਿਆਨੇ ਗੁਰੂ ਹੈ ਸਭ ਉਹਨਾਂ ਨੂੰ ਇਹ ਸੀ ਵੀ ਕਿਹੜਾ ਕਿਸੇ ਨੇ ਇਹ ਪੱਤੇ ਸਿੱਧੇ ਕਰਨ ਜੋ ਅਸੀਂ ਪੁੱਠੇ ਪੱਤੇ ਕਰਦੇ ਕਿਸੇ ਨੂੰ ਸਿੱਧੇ ਕਰਦੇ ਹੀ ਨਹੀਂ ਨਾ ਕੋਈ ਨੋਮਣ ਤੇਲ ਹੋਵੇ ਨਾ ਰਾਧਾ ਬੱਚੇ ਨਾ ਇੰਨੀ ਕੋਈ ਖੋਜ ਕਰੇ ਨਾ ਕੋਈ ਬਾਣੀ ਪੜੇ ਨਾ ਸਾਡੇ ਪੁੱਠੇ ਕੀਤੇ ਪੱਤੇ ਸਿੱਧੇ ਹੋਣ ਉਹ ਤਾਂ ਐ ਸੁੱਤੇ ਆਨੰਦ ਉਹ ਤਾਂ ਇੱਥੇ ਤੱਕ ਪਹੁੰਚ ਗਿਆ ਵੀ ਦਸਮ ਪਾਸ਼ਾ ਦੇ ਸਾਰੀ ਬਾਣੀ ਨੂੰ ਕਹਦੋ ਵੀ ਹੈ ਉਹ ਇੱਥੇ ਤੱਕ ਹੌਸਲਾ ਵੱਧ ਗਿਆ ਉਹਨਾਂ ਦਾ ਪਹਿਲਾਂ ਤਾਂ ਉਹੀ ਵਿਰੋਧ ਕਰਦੇ ਸੀ ਥੋੜਾ ਬਹੁਤਾ ਫਿਰ ਬਖਾਂਦਾ ਹੀ ਕਰਦੇ ਤੇ ਉਹਦਾ ਜਾਪ ਸਾਹਿਬ ਵੀ ਟੈਗ ਲਾ ਕੇ ਕਰਦੇ ਓਹੋ ਜਦ ਗਿੱਦੜ ਦਰਦੀ ਮੌਤ ਆਉਂਦੀ ਹੈ ਚੂੜਿਆਂ ਦੇ ਘਰਾਂ ਵੱਲੋਂ ਵੱਜਦਾ ਆਹੋ ਪਿੰਡ ਦੇ ਜੇ ਦੂਏ ਪਾਸੇ ਚਲਾ ਜਾਵੇ ਉਧਰ ਨਹੀਂ ਹੁੰਦੇ ਚੂੜਿਆਂ ਦੀ ਖਰਾਕ ਗਿੱਦੜ ਅਸੀਂ ਤਾਂ ਉਹੀ ਆ ਬਾਲਵੀ ਵਾਲੇ ਚੂੜੇ ਸਾਡੀ ਖਰਾਕ ਦਲ ਨੇ ਸਾਡੇ ਤਾਂ ਕੁੱਤੇ ਹੀ ਇਹੋ ਜਿਹੇ ਨੇ ਜਿਹਨਾਂ ਨੂੰ ਇਹੀ ਕਿੱਧਰ ਚਾਹੀਦੇ ਨੇ ਸਾਡੇ ਕੁੱਤਿਆਂ ਨੇ ਅਸੀਂ ਕੀ ਕਰਾਉਣਾ ਪਾੜ ਕੇ ਜੇ ਇਹਨਾਂ ਇਹ ਜੇ ਨਾ ਹੋਣ ਇਹਨਾਂ ਦੀ ਮਗਰ ਲਾ ਦੇਣੇ ਨੇ ਲਾਏ ਹੋਣੇ ਜਾਂ ਖੜ ਜਮੜ ਕੇ ਹੂ ਕਰਦੇ ਨੇ ਕੁੱਤੇ ਮਗਰ ਪੈ ਜਾਂਦੇ ਨੇ ਹੂ ਕਰ ਕਹੀਏ ਰਾਮ ਦਾ ਰਾਮ ਦੇ ਕੁੱਤੇ ਕਾਦੇ ਵਾਸਤੇ ਨੇ ਇਹ ਗਿੱਦੜਾਂ ਵਾਸਤੇ ਹੀ ਨੇ ਇਹਨਾਂ ਨੇ ਹੂ ਕਰਨਾ ਉਹਨਾਂ ਨੇ ਪੈ ਜਾਣੇ ਨੇ ਖੱਡਾਂ ਜਾ ਵੜਨ ਹਾਂਜੀ ਇੱਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵਾਨ ਏਕ ਸੇ ਗੁਣ ਜਾਪ ਗਾਓ ਅਨੰਤ ਮਨ ਤਨ ਜਾਪ ਜਾਪ ਏਕ ਭਗਵਾਨ ਏਕ ਭਗਵਾਨ ਇੱਕ ਜਿਹੜਾ ਭਗਵੰਤ ਹੈ ਉਹਦਾ ਜਾਪ ਕਰੋ ਉਹਨੂੰ ਸਮਝੋ ਉਹਨੂੰ ਜਾਣੋ ਹੈ ਇੱਕ ਭਗਵਾਨ ਤੇ ਇੱਕ ਭਗਵਾਨ ਇੱਕ ਭਗਵਾਨ ਤੇ ਭਗਵਾਨ ਹਰ ਭਗਵਾਨ ਤੇ ਕੋਈ ਗੱਲ ਇੱਕ ਜਿਹੜਾ ਹੈ ਉਹ ਗੁਰਮੁਖੇ ਕਾ ਗੁਰਮੁਖ ਨੂੰ ਸਮਝਦਾ ਕੀ ਹੁੰਦਾ ਗੁਰਮੁਖ ਬਣਨਾ ਇੱਕ ਭਗਵੰਤ ਉਹ ਇੱਕ ਇੱਕ ਹੈ ਇੱਕ ਹਾਂ ਇੱਕ ਭਗਵੰਤ ਮੰਤਨ ਜਾਂ ਇੱਕ ਭਗਵੰਤ ਇੱਕ ਇੱਕ ਭਗਵਾਨ ਇੱਕ ਬਹੁ ਬਚਨ ਇਹ ਕੋਈ ਵੀ ਹੋਇਆ ਇੱਕ ਜੈ ਬੜਨਾ ਪੜਨਾ ਉਹੀ ਸਮਝਣਾ ਉਹ ਜਾਇਜ਼ ਆ ਬਣਨਾ ਉਸੇ ਨੂੰ ਸਮਝਣਾ ਇੱਕੋ ਇੱਕ ਜੋ ਕੋਈ ਤੁਸੀਂ ਬਣਨਾ ਹੈ ਉਸੇ ਨੂੰ ਸਮਝਣਾ ਤੂੰ ਗਾਹਾਂ ਵਾਲੇ ਨੂੰ ਕੀ ਸਮਝ ਕੇ ਕਰੋਗੇ ਬਈ ਬਣਨਾ ਥਾਣੇਦਾਰ ਹੈ ਤੁਸੀਂ ਤੇ ਸਮਝਣਾ ਹੋ ਤੁਸੀਂ ਆਈਜੀ ਨੂੰ ਜਿਹਨੇ ਡਾਇਰੈਕਟ ਆਈਜੀ ਬਣਨਾ ਉਹ ਆਈਜੀ ਵਾਲੀ ਪੜ੍ਹਾਈ ਪੜ੍ਹੇ ਸਮਝੇ ਆਈਜੀ ਹੋਣ ਦੀ ਕਾਬਲੀਅਤ ਹਾਸਲ ਕਰੇ ਜਿਹਨੇ ਥਾਣੇਦਾਰ ਬਣਨਾ ਜਿਹਨੇ ਸਪਾਈ ਬਣਨਾ ਸਪਾਈ ਹਾਂ ਟਾਰਗੇਟ ਕੀ ਹੈ ਸਾਡਾ ਤੁਸੀਂ ਏਕਤਾ ਚਾਹੀਦੀ ਇੱਕ ਹੋਏ ਤਾਂ ਉਗਵੇ ਆ ਹਨ ਤੇ ਫਿਰ ਇੱਕ ਹੀ ਤੁਸੀਂ ਜਪਣਾ ਹੋ ਕੀ ਜਪਣਾ ਜੈਸਾ ਸੇਵੇ ਤੈਸਾ ਹੋਇਆ ਨਾ ਜੈਸਾ ਸੇਵੇ ਤੂੰ ਇੱਕ ਨੂੰ ਜਪੇਂਗਾ ਇੱਕ ਹੀ ਹੋ ਜਾਏਗਾ ਹਾਂ ਇੱਕ ਸਕੇ ਗੁਣ ਗਾਉ ਅਨੰਤ ਮਨ ਜਾਪ ਇੱਕ ਭਗਵੰਤ ਚਲੋ ਮਨ ਜਾਪ ਇੱਕ ਇੱਕ ਜਪਣਾ ਸੀ ਇਹਨਾਂ ਨੇ ਫਿਰ ਵੈਗੁਰੂ ਤਾਂ ਇੱਕ ਹੈ ਨਹੀਂ ਵਾਇਰੂ ਇੱਕ ਹੈ ਫਿਰ ਉਹਦੇ ਨਾਲ ਇੱਕ ਅਗੇ ਚਲੇ ਗਏ ਵਾਹਿਗੁਰੂ ਦਾ ਇੱਕ ਲੱਗਿਆ ਹੀ ਅਮੂਲ ਮੰਦਰ ਦੀ ਵਿਕਰਣ ਵਾਹਿਗੁਰੂ ਦਾ ਕਿਹੜਾ ਹੈ ਇਹਨਾਂ ਦੱਸੋ ਕਿੱਥੇ ਆਇਆ ਵਾਇਰੂ ਨੇ ਕਾ ਵਾਹਿਗੁਰੂ ਦਾ ਏਕਾ ਨਹੀਂ ਆ ਕਾਲ ਨਾ ਏਕਾ ਹੈ ਸਤਨਾਮ ਦਾ ਏਕਾ ਹੈ ਵਾਹਿਗੁਰੂ ਦਾ ਏਕਾ ਹੀ ਨਹੀਂ ਆ ਇਹਨਾਂ ਨੂੰ ਕੀ ਪਤਾ ਵਾਹਿਗੁਰੂ ਕੀ ਹੁੰਦਾ ਵਾਹਿਗੁਰੂ ਦਾ ਤੁਰਕੀ ਬਾਣੀ ਹੈ ਸੁਪਚੇ ਸੱਚਖੰਡ ਦਾ ਨਾਮ ਸੋਚਾ ਸੱਚਖੰਡ ਵਾਹਿਗੁਰੂ ਹੈ ਇਹ ਬਾਣੀ ਹੈ ਹੁਕਮ ਹੈ ਬਹੁ ਬਹੁ ਬਾਣੀ ਨਿਰੰਕਾਰ ਹੈ ਬਹੁ ਬਾਣੀ ਹੈ ਉਹ ਹੈ ਉਹਦਾ ਉਹ ਨਹੀਂ ਅਸੀਂ ਬਣਨਾ ਹੈ ਉਹਦੀ ਬਰਾਬਰੀ ਨਹੀਂ ਕਰ ਸਕਦੇ ਤੁਸੀਂ ਉਹਦੇ ਉਹਦੇ ਅਧੀਨ ਰਹਿਣਾ ਅਸੀਂ ਉਹਦੇ ਤਾਂ ਅਧੀਨ ਚੱਲਣਾ ਹੁਕਮ ਦੇ ਵਿੱਚ ਰਹਿਣਾ ਉਹਦਾ ਬਹੁ ਬਾਣੀ ਨਿਰੰਕਾਰ ਬਾਣੀ ਗੁਰੂ ਹੈ ਬਾਣੀ ਗੁਰੂ ਹੈ ਤੁਸੀਂ ਗੁਰੂ ਬਣਨਾ ਹੈ ਕਿ ਸਿੱਖ ਬਣਨਾ ਹੈ ਗੁਰੂ ਬਣਦੇ ਬਣਦੇ ਸਿੱਖ ਵੀ ਨਹੀਂ ਬਣਨਾ ਪੜ ਸਕਣਾ ਅਸਲ ਜੀ ਗੁਰੂ ਇਹ ਸੀ ਨਾ ਬਣੇ ਹੋਏ ਹੈ ਉਪਦੇਸ਼ ਕਰਦੇ ਸੀ ਲੀਡਰ ਬਣੇ ਹੋਏ ਤੇ ਐਸੇ ਡਿਗੇ ਪੁੱਠੇ ਹੋ ਕੇ ਤੱਤੀ ਤੇ ਸਿੱਖੋ ਸਿੱਖੀ ਤੋਂ ਵੀ ਫਲ ਜੋ ਇਹ ਲੱਗਦਾ ਵੀ ਸਿੱਖ ਵੀ ਨਹੀਂ ਹੋਣੇ ਪਕਾਲੇ ਉਹ ਵੀੜੇ ਬਰਦਾਸ਼ਤ ਕਰੀ ਉਹ ਬੜਾ ਸਿੱਖ ਸੀ ਵੀੜੇ ਕਿਹੜਾ ਆਪ ਸਿੱਖ ਸੀ ਵੀੜੇ ਦਾ ਸਿੱਖੀ ਤੋਂ ਖਿਲਾਫ ਹੈ ਸੀ ਉਹਨਾਂ ਨੇ ਪ੍ਰਚਾਰ ਰੱਖਿਆ ਤੇ ਵੀ ਇਹ ਸਿੱਖੀ ਤੋਂ ਖਿਲਾਫ ਪ੍ਰਚਾਰ ਕਰਦੇ ਨੇ ਉਹਨਾਂ ਵਾਲਾ ਪ੍ਰਚਾਰ ਠੀਕ ਕਰਦੇ ਸੀ ਉਹਨਾਂ ਨੂੰ ਫਿਟਾ ਗਏ ਅਕਾਲੀਆਂ ਨੂੰ ਨਾਲ ਰੋੜਾ ਰੱਖੇ ਉਲਟਾ ਰਾਜ ਹੋ ਗਿਆ ਇਹਨਾਂ ਨੂੰ ਉਹ ਗੋਲਕਤਾ ਇਹਨਾਂ ਨੂੰ ਮਿਲਦਾ ਸੀ ਇਸ ਦਾ ਗੁਰਦੁਆਰਿਆਂ ਦੇ ਦੁਕਾਨਾਂ ਵੀ ਦਿੱਤੀਆਂ ਇਹਨਾਂ ਨੂੰ ਰੋਟੀ ਖਾਣ ਨੂੰ ਜਦ ਵਜ਼ੀਰੀਆਂ ਬਣ ਗਿਆ ਕਹਿੰਦੇ ਵਜ਼ੀਰੀਆਂ ਇਹਨਾਂ ਨੇ ਆਪ ਲੈ ਲਈਆਂ ਸਾਡੇ ਕੋਲ ਤਾਂ ਦੁਕਾਨਾਂ ਹੀ ਰਹਿ ਗਈਆਂ ਉਹੀ ਤਾਂ ਕੱਕੇ ਕੜੇ ਵੇਚਦੇ ਰਹੇ ਸਿੱਖੀ ਦਾ ਪ੍ਰਚਾਰ ਅਸੀਂ ਕਰਦੇ ਰਹੇ ਆ ਗੱਲ ਦਾ ਰੌਲਾ ਪੈ ਗਿਆ ਇਹਨਾਂ ਦਾ ਇਹ ਲੀਡ ਦਾ ਚੀਜ਼ ਸੀ ਹੁਣ ਵਜ਼ੀਰੀਆਂ ਨੂੰ ਜੱਫਾ ਮਾਰਦੇ ਵਜ਼ੀਰੀਆਂ ਕਦੀ ਝਾਕਣ ਲੱਗੇ ਇਹ ਕੰਗਾ ਕੜਿਆਂ ਦੀਆਂ ਦੁਕਾਨਾਂ ਦਾ ਫਿਰ ਕੁਝ ਵੀ ਨਹੀਂ ਹੈ ਸਾਨੂੰ ਤਾਂ ਉਹੀ ਸਮਝਦੇ ਨੇ ਹਾਂਜੀ ਇੱਕ ਸਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵਾਨ ਇੱਕ ਸਕੇ ਗੁਣ ਗਾਉ ਅਨੰਤ ਜਿੱਥੇ ਤੂੰ ਗੋਲਕਾਂ ਸੀ ਪਹਿਲਾਂ ਉਹ ਗੋਲਕਾਂ ਵੀ ਖੋਲੀਆਂ ਨੇ ਇਹਨਾਂ ਨੇ ਬਾਅਦ ਚ ਸਿੰਘ ਵੇਲੇ ਗੋਲਕਾਂ ਸੀਆਂ ਉਦੋਂ ਵੀ ਚੁੱਪ ਸੀ ਹੁਣ ਕੰਮ ਵੀ ਕੋਲ ਨਹੀਂ ਕੱਲੇ ਕਹੇ ਗਲੇ ਵੇਚ ਕੇ ਤਾਂ ਸਰਦਾ ਨਹੀਂ ਗੁੱਟ ਕੇ ਵੇਚ ਕੇ ਇਹਨਾਂ ਦਾ ਕੁਝ ਪ੍ਰਤੀਤ ਹੈ ਨਹੀਂ ਕਹਾ ਸਰਕਾਰੀ ਦਰਬਾਰੇ ਉਹ ਇਸ ਕਰਕੇ ਹੁਣ ਫਿਰ ਕੀ ਕਰਦੇ ਵਿਚਾਰੇ ਹੋਈ ਇੱਕੋ ਇੱਕ ਇੱਕ ਹਰ ਆਪ ਪੂਰਨ ਪੂਰ ਰਹੋ ਪ੍ਰਭ ਤੇ ਆਪ ਇੱਕੋ ਇੱਕ ਇੱਕ ਹਰ ਆਪ ਏਕੋ ਏਕ ਦੇਖੋ ਏਕੋ ਏਕ ਹੈ ਆ ਰਿਹਾ ਹੁਣ ਹਰ ਏਕੋ ਏਕ ਹੈ ਇਹ ਤੇ ਏਕੋ ਏਕ ਤੋਂ ਇਹ ਕੋਕ ਲਫ਼ਜ਼ ਬਣਿਆ ਹੋਇਆ ਆ ਏਕੋ ਏਕ ਹੈ ਨਾ ਇਹ ਤੋਂ ਇਹ ਕੋਕ ਬਣਿਆ ਹੋਇਆ ਕੀਤਾ ਫਸਾਓ ਇਹ ਕੋਕ ਬਾਓ ਇਹ ਕੋਕ ਬਾਓ ਏਕੋ ਏਕ ਸੰਧੀ ਹੋ ਗਈ ਇਹ ਕੋਕ ਲਫ਼ਜ਼ ਬਣਿਆ ਉੱਥੇ ਜਬ ਜਾਓ ਜੀ ਏਕੋ ਏਕ ਏਕ ਹਰ ਆਪ ਆਪ ਹਰ ਦੇ ਨਾਲ ਏਕੋ ਏਕ ਲੱਗਿਆ ਹੋਇਆ ਹਵਾ ਨਾਲ ਏਕੋਕ ਬਣਾ ਕੇ ਲਾਤਾ ਏਕੋ ਏਕ ਨਹੀਂ ਲਾਇਆ ਕਿਉਂਕਿ ਚੇਤਨ ਨਾਲ ਏਕੋ ਏਕ ਲੱਗਿਆ ਹੋਇਆ ਜੜ ਨਾਲ ਏਕੋਕ ਲਾਤਾ ਲੱਗੇ ਏਕੋ ਡਿਫਰੈਂਟ ਕਰਤਾ ਕਿਉਂਕਿ ਏਕੋ ਏਕ ਹਰ ਨਾਲ ਲੱਗਿਆ ਹੋਇਆ ਹਰ ਚੇਤਨ ਹਵਾ ਨਾਲ ਉਹ ਹਰ ਵੀ ਦਾ ਪਾਉਂਡ ਰੂਪੇ ਹੈ ਹਵਾ ਜਦ ਪਾਉਣ ਨੂੰ ਕਿਹਾ ਤਾਂ ਏਕੋ ਕਲਾਤਾ ਬੋਲ ਲਫ਼ਜ਼ ਨਮਾ ਬਣਾਉਣਾ ਪਿਆ ਕਿਉਂਕਿ ਲਾ ਨਹੀਂ ਸਕਦੇ ਉਹੀ ਲਫ਼ਜ਼ ਜਿਹੜਾ ਚੇਤਨ ਵਾਲਾ ਇੱਕੋ ਸ਼ਬਦ ਨਹੀਂ ਵਰਤ ਸਕਦੇ ਸੀ ਕੋਈ ਮਜਬੂਰੀ ਹੁੰਦੀ ਹੈ ਇਹਨਾਂ ਨੂੰ ਕੀ ਪਤਾ ਵੀ ਕੀ ਮਜਬੂਰੀਆਂ ਰਹੀਆਂ ਹੋਣਗੀਆਂ ਉਹਨਾਂ ਦੀਆਂ ਮਜਬੂਰੀਆਂ ਕੀ ਰਹੀਆਂ ਨੇ ਕਿਉਂ ਲਫ਼ਜ਼ ਘੜੇ ਕਿਉਂ ਲੋੜ ਪਈ ਇਹਨਾਂ ਨੂੰ ਇਹਨਾਂ ਨੂੰ ਕਿਹੜਾ ਬੁੱਧੀ ਹੈ ਅਕਲ ਬਵੇਕ ਬੁੱਧੀ ਹੁੰਦੀ ਤਾਂ ਪਤਾ ਲੱਗਦਾ ਇਹਨਾਂ ਕੋਲ ਕਿਹੜਾ ਬਵੇਕ ਬੁੱਧੀ ਹੈ ਹਾਂ ਉਹ ਬ੍ਰਹਮੰਡਾ ਬ੍ਰਹਮੰਡਾ ਡਾਡਾ ਹੈ ਉਹ ਚੇਤਨ ਉਹ ਜੜ ਉਹ ਤੇ ਬ੍ਰਹਮੰਡਾ ਲਫ਼ਜ਼ ਉੱਥੇ ਬ੍ਰਹਮੰਡਾ ਹੈ ਜਿਹੜਾ ਬ੍ਰਹਮੰਡਾ ਇੱਕੋਕ ਲਫ਼ਜ਼ ਆਉ ਉਹਦੇ ਨਾਲ ਜਿਹੜਾ ਬ੍ਰਹਮੰਡਾ ਉਹਦੇ ਨਾਲ ਏਕੋ ਇੱਕ ਆਉ ਚੇਤਨ ਉਹ ਜੜ ਇਹ ਤਾਂ ਹੁਣ ਗਾਹਾਂ ਦੀ ਗੱਲ ਹੋ ਗਈ ਨਾ ਕਾਰਨ ਵੀ ਦੱਸਦਾ ਵੀ ਕਿਉਂ ਆਇਆ ਇਹ ਕੋਕ ਪਹਿਲਾਂ ਤਾਂ ਦੱਸਿਆ ਵੀ ਆ ਆਇਆ ਹੁਣ ਇਹ ਵੀ ਪਤਾ ਲੱਗ ਗਿਆ ਦੱਸਦਾ ਵੀ ਆਇਆ ਕਿਉਂ ਹੈ ਇਹ ਕੋਕ ਇਹ ਕੋਕ ਇਹ ਕਿਉਂ ਨਹੀਂ ਆਇਆ ਚੇਤਨਾ ਜੜ ਦਾ ਸਵਾਲ ਹੈ ਇਹਦਾ ਵਿਚਾਰੇ ਉਹੀ ਟਕੇ ਜਾਣਗੇ ਹਾਂਜੀ ਇੱਕੋ ਇੱਕ ਇੱਕ ਹਰ ਆਪ ਪੂਰਨ ਪੂਰ ਰਹੋ ਪ੍ਰਭ ਵਿਆਪ ਪੂਰਨ ਪੂਰ ਰਹੋ ਪ੍ਰਭ ਵਿਆਪ ਜਿਹੜਾ ਪੂਰਨ ਪੂਰ ਰਹੋ ਹੈ ਜਿਹੜਾ ਇਹਨੂੰ ਹਰ ਨੂੰ ਪੂਰਾ ਕਰਨ ਵਾਲਾ ਦੇਖੋ ਇੱਕੋ ਇੱਕ ਇੱਕ ਹਰ ਆਪ ਹਰ ਆਪ ਹਰ ਤਾਂ ਸਾਰਿਆਂ 'ਚ ਹੈ ਉਹ ਇੱਕ ਰੂਪ 'ਚ ਕੋਈ ਆ ਘਟ ਘਟ ਮੈਂ ਹੁਣ ਜਿਹੜਾ ਹਰ ਨੂੰ ਪੂਰਾ ਕਰਨ ਵਾਲਾ ਪੂਰਨ ਪੂਰਾ ਕਰਨ ਵਾਲਾ ਜਿਹੜਾ ਇਹਨੂੰ ਪੂਰ ਰਿਹਾ ਉਹਨੂੰ ਉਹਦਾ ਨਾਮ ਪੂਰਨ ਤਾਂ ਹੈ ਪੂਰਾ ਕਰਨ ਵਾਲੇ ਦਾ ਨਾਮ ਪੂਰਨ ਉਹ ਕੌਣ ਹੈ ਸ਼ਬਦ ਗੁਰੂ ਹੈ ਪ੍ਰਭ ਵਿਆਪ ਉਹ ਵਾਹਿਗੁਰੂ ਹੈ ਪੂਰਨ ਕਰਨ ਵਾਲਾ ਵਾਹਿਗੁਰੂ ਹੈ ਉਹ ਪੂਰਨ ਹੈ ਜਿਹੜਾ ਪੂਰ ਰਿਹਾ ਉਹ ਪ੍ਰਭ ਉਹ ਵਿਆਪਕ ਹੈ ਉਹ ਸਾਰੇ ਹਰ ਨਾਲ ਸਾਰੇ ਜਿੰਨੇ ਹਰ ਨੇ ਘਟਦਾ ਸਾਰਿਆਂ ਨਾਲ ਸੰਪਰਕ ਹੈ ਉਹਦਾ ਉਹ ਸਾਰੀ ਜਗ੍ਹਾ ਹੀ ਹੈ ਘਟ ਘਟ ਮੈਂ ਹਰਜੂ ਬਸੇ ਜਿਹੜਾ ਹੈ ਉਹ ਵਿਆਪਕ ਹੈ ਸਾਰਿਆਂ ਦੇ ਕੋਲ ਉਹ ਕਿਹੜਾ ਉਹਨਾਂ ਕੋਲੇ ਵਿਆਪਕ ਉਹ ਤਾਂ ਸਾਰੇ 84 ਲੱਖ ਯੂਨੀਵਰਸਿਟੀ ਵਿਆਪਕ ਆ ਪੂਰਨ ਹੈ ਉਹ ਪ੍ਰਭ ਵਿਆਪ ਉਹ ਇਸ ਤਰੀਕੇ ਨਾਲ ਇਹ ਘਟ ਘਟ 'ਚ ਵਸਦਾ ਉਹ ਘਟ ਘਟ 'ਚ ਨਹੀਂ ਵਸਦਾ ਉਹ ਵਿਆਪਕ ਹੈ ਵਿਆਪਕ ਉਹ ਹੁੰਦਾ ਜਿਹੜਾ ਸਾਰੇ ਆਕਾਸ਼ 'ਚ ਹੋਵੇ ਜਿਵੇਂ ਆਕਾਸ਼ ਬਾਣੀ ਹੈ ਹੁੰਦੀ ਹੈ ਨਾ ਆਕਾਸ਼ ਬਾਣੀ ਕਿੱਥੇ ਹੈ ਜੀ ਉਹ ਜਿਹੜੀ ਆਕਾਸ਼ ਬਾਣੀ ਹੈ ਕਿੱਥੇ ਹੈ ਜੀ ਸਾਰੇ ਆਕਾਸ਼ 'ਚ ਆਕਾਸ਼ ਬਾਣੀ ਰੇਡੀਓ ਹੁੰਦਾ ਕਿਤੇ ਹੀ ਲਾ ਲਓ ਤੁਸੀਂ ਟ੍ਰਾਂਜੈਸਟਰ ਉੱਥੇ ਚੱਲ ਜੂਗਾ ਲੇਕਿਨ ਜਿਹੜਾ ਹਿਰਦੇ 'ਚ ਉਹ ਹਿਰਦੇ 'ਚ ਹੀ ਆਵਾਜ਼ ਦੀ ਹੈ ਹਰ ਸੀਮਿਤ ਜਗ੍ਹਾ 'ਚ ਹੈ ਹਰ ਦਾ ਏਰੀਆ ਸੀਮਿਤ ਹੈ ਆਪਣਾ ਆਪਣਾ ਘਾਟ ਹੈ ਉਹਦਾ ਅੱਡ ਅੱਡ ਤੇ ਜਿਹੜਾ ਸ਼ਬਦ ਗੁਰੂ ਹੈ ਉਹ ਵਿਆਪਕ ਹੈ ਸਰ ਵਿਆਪਕ ਹੈ ਉਹ ਬਾਣੀ ਹੈ ਆਕਾਸ਼ ਦੇ ਵਿੱਚ ਹੈ ਆਕਾਸ਼ ਹਰ ਜਗ੍ਹਾ ਹੀ ਹੈ ਕਿਉਂਕਿ ਹਰ ਆਕਾਸ਼ ਹਰ ਜਗ੍ਹਾ ਹੈ ਹਰ ਹਿਰਦੇ 'ਚ ਆਕਾਸ਼ ਹੈ ਉਹ ਕੱਲਾ ਹੀ ਹਰ ਜਗ੍ਹਾ ਹੈ ਉਹ ਕੱਲਾ ਇਹ ਕੱਲਾ ਨਹੀਂ ਹੈ ਇਹ ਅਨੇਕ ਹੈ ਹਰ ਅਨੇਕ ਹੈ ਹਰ ਕੌਣ ਹੈ ਘਟ ਘਟ ਮੈਂ ਹਰ ਜੂ ਪਤਾ ਅਨੇਕ ਹੈ ਉਹ ਜਿਹੜਾ ਸ਼ਬਦ ਉਹ ਏਕ ਹੈ ਸਰ ਹੁਕਮ ਏਕ ਹੋ ਏਕੋ ਸਿਮਰੋ ਨਾਨਕਾ ਜਿਹੜਾ ਏਕੋ ਸਿਮਰੋ ਨਾਨਕਾ ਨਾ ਏਕੋ ਜਪੋ ਨਾਨਕਾ ਨਹੀਂ ਹੈ ਏਕੋ ਸਿਮਰੋ ਨਾਨਕਾ ਜਪਣ ਤੇ ਬਾਅਦ ਸਿਮਰਨ ਹੁੰਦਾ ਹੈ ਜਪਣਾ ਤਾਂ ਆਪਣੇ ਆਪ ਨੂੰ ਹੀ ਆ ਉਹ ਪਹਿਲਾਂ ਤਾਂ ਆਤਮ ਚਿੰਤ ਨਹੀਂ ਕੋ ਨਾਨਕ ਮਨ ਆਪਾ ਜੀ ਨੇ ਮਿਟੇ ਨਾ ਭਰਮ ਕੀ ਕਾਈ ਫਿਰ ਸ਼ਬਦ ਗੁਰੂ ਦੀ ਕੇ ਗੱਲ ਚੱਲਦੀ ਜਿੱਚ ਲੀਨ ਹੋਣਾ ਆਤਮ ਜੀਵੋ ਹਾਂ ਆਤਮ ਜੀਵ ਪ੍ਰਾਤਮ ਜੀਵੋ ਉਹ ਏਕਤਾ ਹੋਈ ਨਾ ਚਦਾ ਆਤਮ ਪ੍ਰਾਤਮ ਦੀ ਤਾਂ ਏਕਤਾ ਹੀ ਹੋਈ ਨਾ ਆਪਣੀ ਏਕਤਾ ਹੈ ਇਹ ਅਨੇਕ ਅਨੇਕ ਹੁੰਦੇ ਹੋ ਫਿਰ ਇੱਕ ਜਿਹੜਾ ਸ਼ਬਦ ਗੁਰੂ ਹੈ ਉਹਦਾ ਸਿਮਰਨ ਫਿਰ ਉਹ ਸਿਮਰੋ ਨਾਨਕਾ ਜੋ ਜਲਥਲ ਉਹਦੇ ਜਲਥਲ ਆ ਗਿਆ ਫਿਰ ਜਲਤਾ ਫਿਰ ਸ਼ਬਦ ਜਲਥਲ ਹੈ ਥਲ ਦੇ ਵਿੱਚ ਥਲ ਦੇ ਵਿੱਚ ਵੀ ਨੇ ਧਰਤੀ ਦੇ ਅੰਦਰ ਵੀ ਨੇ ਕੀੜੇ ਪੱਥਰਾਂ ਦੇ ਵੀ ਕੀੜੇ ਨੇ ਸਰੀਰ ਵੀ ਜਲਥਲ ਹੈ ਤੇ ਸਮੁੰਦਰ ਵੀ ਹੈ ਜਲਥਲ ਦੇ ਵਿੱਚ ਦਰਿਆ ਵੀ ਜਲਥਲ ਹੈ ਛਪੜਾ ਵੀ ਜਲਥਲ ਜੀਵ ਜਿੱਥੇ ਵੀ ਜੀਵ ਹੈ ਦਰਖਤ ਵੀ ਜਲ ਥਲ ਕੇ ਆ ਜਾਂਦੇ ਦਰਖਤ ਪਾਣੀ ਵੀ ਹੈ ਮਿੱਟੀ ਵੀ ਜਿੱਥੇ ਪਾਣੀ ਮਿੱਟੀ ਹੈ ਉੱਥੇ ਜੀਵ ਹੈ ਜਲ ਥਲ ਹਾਂਜੀ ਇੱਕੋ ਇੱਕ ਇੱਕ ਹਰ ਆਪ पूर्ण पूर्ण ਰਹੋ ਪ੍ਰਭ ਵਿਆਪ एको ਇੱਕ ਇੱਕ ਹਰ ਆਪ ਹਰ ਵੀ ਇੱਕ ਰੂਪ 'ਚ ਇੱਕ ਦਾ ਮਤਲਬ ਇੱਕ ਰੰਗ ਇੱਕ ਰੂਪ ਦਾ ਹੋਵੇ ਨਾ ਇੱਕ ਸੁਭਾਅ ਹੋਵੇ ਇੱਕ ਇਸ ਦਾ ਹਰ ਜਿਹੜਾ ਹੈਗਾ ਮਨ ਦੇ ਲੈਵਲ ਤੇ ਅਸੀਂ ਡਿਫਰੈਂਟ ਹਾਂ ਮਨ ਦੇ ਸੁਭਾਅ ਡਿਫਰੈਂਟ ਨੇ ਹਰ ਦੇ ਲੈਵਲ ਤੇ ਕੋਈ ਸਾਰੇ ਤੋਂ ਹਰ ਦੇ ਵਿੱਚ ਖਰਾ ਪਾਣਾ ਖੋਟ ਨਹੀਂ ਹੈ ਖੋਟ ਮਨ ਕਰਕੇ ਹੈ ਮਨ ਕਰਕੇ ਆ ਡੱਡ ਜਿਹੜਾ ਪਾਸਾ ਖਰਾ ਹੈ ਉਹ ਪਾਸਾ ਸਭ ਦਾ ਇੱਕ ਹੈ ਉਥੇ ਰੂਪ ਰੰਗ ਸਭ ਇੱਕ ਹੈ ਅੰਤਰਾਤਮਾ ਦੀ ਆਵਾਜ਼ ਇੱਕ ਹੈ ਉੱਥੇ ਕੇ ਤਾਂ ਹੋ ਜਾਂਦੀ ਹੈ ਸੱਚ ਵਾਲਾ ਪੱਖ ਜਿਹੜਾ ਹੈ ਜਿਹੜਾ ਸਚਿਆਰਾ ਹੈ ਪੱਖ ਸਚਿਆਰਾ ਮਨ ਜਿੰਨਾ ਐਸਾ ਉਹ ਇੱਕੋ ਹੀ ਹੈ ਜਿਹੜਾ ਕੂੜਿਆ ਹੈ ਉੱਥੇ ਆ ਕੇ ਫਰਕ ਹੈ ਕੂੜ ਵੱਧ ਘਟ ਹੈ ਹਾਂਜੀ ਅਨੇਕ ਵਿਸਤਾਰ ਏਕ ਤੇ ਭਏ ਏਕ ਆਰਾਧ ਪ੍ਰਾਸ਼ਤ ਗਏ ਅਨੇਕ ਵਿਸਤਾਰ ਏਕ ਤੇ ਭਏ ਆ ਜਿਹੜਾ ਅਨੇਕ ਵਿਸਤਾਰ ਹੋਏ ਨੇ ਤੇ ਪਏ ਨੇ ਪਹਿਲਾਂ ਇੱਕੇ ਦੇ ਸਾਡੇ ਸੱਚਖੰਡ 'ਚ ਇੱਕ ਚੋਂ ਦਾਲ ਹੋਈ ਹੈ ਦਾਲ ਕਿੱਥੋਂ ਪੈਦਾ ਹੁੰਦੀ ਹੈ ਦਾਲ ਇੱਕ ਤੇ ਹੁੰਦੀ ਹੈ ਪੈਦਾ ਦਾਲ ਪੇੜ ਤੋਂ ਨਹੀਂ ਪੈਦਾ ਹੁੰਦੀ ਕਦੇ ਦਾਲ ਕਦੇ ਵੀ ਪੈਦਾ ਨਹੀਂ ਹੁੰਦੀ ਹੈ ਦਾਲ ਕੀਤੀ ਜਾਂਦੀ ਹੈ ਦਾਲ ਅਸੀਂ ਕਹਿੰਦੇ ਆ ਦਾਲਾਂ ਪਰ ਹੁੰਦਾ ਤਾਂ ਇੱਕ ਹੈ ਉਹ ਦਾਲ ਦਾਲ ਦਾ ਬਾਅਦ ਚ ਬਣਾਉਣੇ ਆ ਅਸੀਂ ਮੂੰਗੀ ਦੀ ਦਾਲ ਹੈ ਦਾਲ ਥੋੜੀ ਹੁੰਦੀ ਹੈ ਮੂੰਗੀ ਹੁੰਦੀ ਹੈ ਤੇ ਦਾਲ ਕਹਿੰਦਾ ਤਾਂ ਸਾਡੀ ਬਣਾਈ ਹੋਈ ਹੈ ਦਾਲ ਤਾਂ ਬਣਾਈ ਹੈ ਦਾਲ ਤਾਂ ਅਸੀਂ ਬਣਾਈ ਹੈ ਬਾਅਦ ਚ ਪੈਦਾ ਥੋੜੀ ਹੋਈ ਹੈ ਉਹ ਇੱਕ ਪੈਦਾ ਤਾਂ ਕਿਹ ਹੁੰਦਾ ਦਾਲ ਤਾਂ ਬਣੀ ਹੈ ਬਾਅਦ ਚ ਉਹ ਉਹ ਅਲੱਗ ਗੱਲ ਸੀ ਆਪਣੀ ਭਾਸ਼ਾ 'ਚ ਕਹਿੰਦੇ ਦਾਲ ਦਾਲਾਂ ਦਾਣਾ ਬਣਾਈਆਂ ਜਾ ਸਕਦੀਆਂ ਨੇ ਉਹ ਤਾਂ ਕਹਿਣ ਦਾ ਮਤਲਬ ਇਹ ਹੈ ਉੱਥੇ ਦਾਣੇ ਦਾਲਾਂ ਨਹੀਂ ਹੁੰਦੀਆਂ ਦਾਲੇ ਬਣਾ ਕੇ ਲਿਆਉਂਦੇ ਅਸੀਂ ਕਹਿੰਦੇ ਦਾਲ ਬਣਾ ਕੇ ਲਈ ਹਾਂ ਨਾ ਨਾ ਜੇ ਆਪਾਂ ਬਣਾ ਕੇ ਲਿਆਈਏ ਤਾਂ ਦਾਲ ਥੋੜੀ ਕਹਿੰਦੇ ਆ ਵੀ ਚਨੇ ਬਣਾ ਕੇ ਲਿਆਉਣੇ ਉਹਦੇ ਦਾਲ ਥੋੜੀ ਕਹਿੰਦੇ ਉਹਨੂੰ ਚਨੇ ਕਹਿੰਦੇ ਆ ਦਾਲ ਕਦ ਕਹਿੰਦੇ ਉਹਨੂੰ ਜਦ ਉਹ ਸਾਬਤ ਚਣਿਆਂ ਦੀ ਸਬਜ਼ੀ ਬਣਾ ਲੈਂਦੇ ਤਰੀ ਉਹਦੇ ਦਾਲ ਕਹਿੰਦੇ ਆ ਫਿਰ ਉਹ ਤਾਂ ਸਾਡੀ ਬੋਲੀ ਆ ਚਲੋ ਉਹ ਬੋਲੀ ਸਾਡੀ ਜਿਹੜੀ ਬੋਲੀ ਬਹੁਤੀ ਵਧੀਆ ਦੀ ਹੈਗੀ ਪਰ ਗੁਰਬਾਣੀ ਦੀ ਬੋਲੀ ਤਾਂ ਠੀਕ ਹੈ ਬਿਲਕੁਲ ਉੱਥੇ ਨਹੀਂ ਆਇਆ ਜੀ ਸ਼ੰਕਾ ਇੱਕ ਤੋਂ ਯਾਦ ਬਣਦੀ ਹੁੰਦੀ ਹੈ ਪੈਦਾ ਇੱਕ ਹੁੰਦਾ ਦਾਲ ਨਹੀਂ ਪੈਦਾ ਹੁੰਦੀ ਕਦੇ ਵੀ ਦਾਲ ਤਾਂ ਹੋ ਜਾਂਦੀ ਹੈ ਦਾਲ ਤਾਂ ਹੋ ਗਈ ਬਾਅਦ ਚ ਟੁਕੜਾ ਹੋ ਗਈ ਜਦੋਂ ਹਾਂ ਬੂਰੂਪ ਚ ਕਈ ਹੈ ਬਗਲਾ ਦਾ ਬੰਦ ਹੈ ਹਾਂ ਦਾ ਬੰਦ ਹੈ ਬਗਲਾ ਦੇ ਵਿੱਚ ਉਹੀ ਪ੍ਰਗਟੇ ਹੁੰਦਾ ਹੁੰਦਾ ਸੋਚ ਦਾ ਵਿੱਚ ਪ੍ਰਗਟੇ ਹੋਈ ਹੋਈ ਹੈ ਹਾਂਜੀ ਅਨਕ ਵਿਸਤਾਰ ਏਕ ਤੇ ਭਏ ਸੈੱਲ ਹੁੰਦਾ ਸੈੱਲ ਬਣਦਾ ਸੈੱਲ ਬਣਦਾ ਨਾ ਬੈਟਰੀ ਜਿਵੇਂ ਆਪਾਂ ਟਾਰਚ ਪਾਉਂਦੇ ਸੈੱਲ ਉਹ ਹੁੰਦਾ ਉਹ ਬਾਹਰ ਸੂਰਜ ਦੀ ਲਾਈਟ ਇਕੱਠੀ ਕਰਕੇ ਉਹ ਬੰਦ ਕਰ ਦਿੰਦੇ ਡਾਟਾ ਹੀ ਕੋਲ ਨਾ ਵੀ ਸੂਰ ਦੀ ਲਾਟ ਇਕੱਠੀ ਕਰੀ ਜਾਂਦੇ ਨੇ ਉਹ ਭਰੀ ਜਾਂਦੇ ਨੇ ਭਰੀ ਜਾਂਦੇ ਨੇ ਫਿਰ ਹੌਲੀ ਹੌਲੀ ਕੱਢੀ ਜਾਂਦੇ ਨੇ ਪਾਇਆ ਤਾਂ ਹੋਰੇ ਕੁਝ ਹੋਇਆ ਨਿਕਲਦਾ ਹੋਰੇ ਕੁਝ ਹੈ ਕੋਈ ਦੇਰ ਤੱਕ ਨਿਕਲਦਾ ਫਿਰ ਨਿਕਲਦਾ ਹੀ ਨਹੀਂ ਖਤਮ ਹੋ ਜਾਂਦਾ ਉਹ ਬਾਕੀ ਮਸਾਲਾ ਸਾਰਾ ਵਿੱਚੇ ਹੁੰਦਾ ਉਹਦੇ ਜੋ ਮੈਟਰ ਪਾਇਆ ਉਹ ਮੈਟਰ ਵਿੱਚੇ ਹੁੰਦਾ ਜੋ ਜੋ ਨਿਕਲ ਜਾਂਦੀ ਹੈ ਜੋ ਨਿਕਲਦਾ ਬਾਹਰ ਕੁਝ ਹੋਰ ਹੈ ਜੋ ਪਾਇਆ ਸੀ ਉਹ ਕੁਝ ਹੋਰ ਹੈ ਮੈਂ ਮਾਨ ਕੁਝ ਹੋਰ ਚੀਜ਼ ਹੈ ਉਹ ਜੋਤ ਹੈ ਉਹਦੀ ਲੇਕਿਨ ਜੇ ਸੈੱਲ ਨੂੰ ਭੰਨ ਕੇ ਦੇਖੀਏ ਵਿੱਚੋਂ ਜੋਤ ਨਹੀਂ ਨਿਕਲਦੀ ਹੈ ਸੈੱਲ ਦਾ ਉਪਰੇ ਵਿੱਚ ਜੋਤ ਹੁੰਦੀ ਹੈ ਉਹਦੇ ਕਿਤੇ ਫਿਰ ਭੰਨ ਕੇ ਦੇਖ ਲਓ ਵਿੱਚੋਂ ਉਤਾ ਸਗੋਂ ਕਾਲਾ ਹੁੰਦਾ ਵਿੱਚੋਂ ਸਭ ਕੁਝ ਜੋਤ ਜਿੱਦੀ ਉਹ ਜੋ ਨਿਕਲਦੀ ਹੈ ਸਮਾਂ ਰੋਸ਼ਨੀ ਹਾਂਜੀ ਅਨੇਕ ਵਿਸਤਾਰ ਏਕ ਦੇ ਭਏ ਏਕ ਆਰਾਧ ਪ੍ਰਾਸ਼ਤ ਗਏ ਅਨੇਕ ਵਿਸਤਾਰ ਇੱਕ ਤੇ ਪਏ ਅਨੇਕਾ ਜਿਹੜੇ ਵਿਸਤਾਰ ਹੋਣੇ 84 ਲੱਖ ਜੂਨ ਦੇ ਆ ਹੋਰ ਵੀ ਚਲੋ ਜਿੱਦੀ ਵੀ ਸੀ ਸਾਜੀ ਹੈ ਜਿਹੜੇ ਜੀ ਬਣੇ ਨੇ ਇੱਕ ਤੋਂ ਹੀ ਬਣੇ ਨੇ ਸਾਰੇ ਸਾਬਤ ਸੀ ਸਾਬਤ ਹੀ ਦਾਲ ਬਣੀ ਹੋਈ ਹੈ ਉਹ ਤੇਰੇ ਤੇਜਤਾ ਸਾਬਤੇ ਹੁੰਦੇ ਨੇ ਸਾਰੇ ਤੇਰੇ ਤੇਜ ਸਾਬਤ ਤਾਂ ਜ਼ਰੂਰ ਹੁੰਦੇ ਨੇ ਪਰ ਦਸਤਾਰ ਸਰੇ ਨਹੀਂ ਹੁੰਦੇ ਉਹਦੇ ਤਾਂ ਸਾਬਤੇ ਨੇ ਪਰ ਦਸਤਾਰ ਸਦੇ ਦੀ ਹੁੰਦੀ ਹੱਥ ਦੀ ਹੁਕਮ ਦਾ ਹੁੰਦਾ ਉੱਤੇ ਵਿਚਾਲੇ ਭਰਮ ਹੁੰਦਾ ਪਰ ਪਰਮ ਹੁੰਦਾ ਉੱਤੇ ਸਸਤੇ ਹੁਕਮ ਨਹੀਂ ਹੁੰਦਾ ਸਸਤੇ ਭਰਮ ਹੁੰਦਾ ਪਰ ਵੀ ਬੰਦ ਹੁੰਦਾ ਹਾਂਜੀ ਇੱਕ ਆਰਾਧ ਪ੍ਰਾਸ਼ਤ ਗਏ ਇੱਕ ਆਰਾਧ ਜਿਹਨਾਂ ਨੇ ਕਦੀ ਦੇਖੋ ਇੱਕ ਆਰਾਧ ਹੈ ਹੁਣ ਜਿਹੜਾ ਇਹ ਕਾਰਾ ਹੈ ਉਹ ਹੁਕਮ ਦੀ ਰਾਜ਼ ਹੈ ਅਰਾਧਨਾ ਦਾ ਇੱਕ ਅਰਾਜਤ ਆਰਾਜਦ ਕਹਿੰਦੇ ਤਾਂ ਉੱਥੇ ਅਰਾਧਨਾ ਨਾਲ ਕਿਹਦੇ ਜੁੜਿਆ ਹੋਇਆ ਅਰਾਧਨਾ ਅਰਾਧਨ ਜੀ ਦਾ ਹਰ ਹਰ ਨਾਮ ਅਰਾਧਨਾ ਅਰਾਧਨਾ ਹੁੰਦੀ ਉਹ ਨਾਮ ਦੀ ਇੱਕ ਆਰਾਧ ਪ੍ਰਾਸ਼ਤ ਪੈ ਗਏ ਗਏ ਜਿਨ੍ਹਾਂ ਨੇ ਇੱਕ ਆਰਾਧ ਲਿਆ ਨਾ ਨਾਮ ਆਰਾਧ ਲਿਆ ਉਹ ਸਭ ਲੋਕ ਪਾਰ ਹੋ ਗਏ ਪ੍ਰਾਸ਼ਿਤ ਗਏ ਪ੍ਰਾਸ਼ਿਤ ਗਏ ਉਹ ਬਾਜੀ ਜਿੱਤ ਕੇ ਗਏ ਸਭ ਨੂੰ ਮਨ ਨੂੰ ਹਰਾ ਕੇ ਗਏ ਮਨ ਨੂੰ ਹਰਾ ਕੇ ਜਾਂ ਉਹਨਾਂ ਦਾ ਮਨ ਹਾਰ ਮੰਨ ਗਿਆ ਦਾਸ ਬਣ ਕੇ ਗਏ ਨੇ ਹੰਕਾਰ ਛੱਡ ਕੇ ਗਏ ਨੇ ਪਰਾਜਿਤ ਹੋ ਕੇ ਗਏ ਨੇ ਤੋਂ ਬਵਾਸੀ ਰਾਜੇ ਸੀ ਨਾ ਇੱਥੇ ਬਣੇ ਹੋਏ ਇੱਥੇ ਮਵਾਸੀ ਰਾਜੇ ਬਣੇ ਤੇ ਹਾਂ ਪ੍ਰਾਸ਼ਿਤ ਹੋ ਗਏ ਹਾਰ ਮੰਨ ਲਈ ਦਾਸ ਬਣ ਗਏ ਤਾਂ ਇੱਥੋਂ ਨਿਕਲੇ ਨੇ ਬਾਹਰ ਜਿੰਨਾ ਜਦ ਜੇਲ੍ਹ ਚੋਂ ਸਰਕਾਰ ਦੇ ਸਾਰੇ ਨਿਯਮ ਕਾਨੂੰਨ ਮੰਨ ਨਹੀਂ ਲੈਂਦਾ ਉਹਨਾਂ ਜਦ ਜੇਲ੍ਹ ਚੋਂ ਬਾਹਰ ਨਿਕਲਦੇ ਅਗਲੇ ਜੇਲ੍ਹ 'ਚ ਸੀ ਹੁਕਮ ਤੋਂ ਪ੍ਰਾਸ਼ਿਤ ਹੋ ਕੇ ਗਏ ਨੇ ਹਾਂ ਮਰ ਕੇ ਹਾਰੇ ਜੀ ਹੁਕਮ ਦੇ ਸਾਹਮਣੇ ਗੋਡੇ ਟੇਕ ਕੇ ਗਏ ਨੇ ਹੁਕਮ ਨੂੰ ਹੁਣ ਥਾਈ ਸੀ ਬੰਦਿਆ ਹੋਵੇ ਨਾਵੇਂ ਨਾਲ ਵਿਰੋਧ ਕਰਦੇ ਸੀ ਹੋਵੇ ਦਾ ਨਾਮ ਨਾਲ ਵਿਰੋਧ ਸੀ ਨਾਮ ਤੋਂ ਪ੍ਰਾਸ਼ਤ ਹੋ ਕੇ ਤਾਂ ਗਏ ਨੇ ਇੱਕ ਆਰਾਧਿਆ ਨਾਮ ਦੀ ਆਰਾਧਨਾ ਕੀਤੀ ਨਾਮ ਤੋਂ ਅੱਗੇ ਪ੍ਰਾਸ਼ਿਤ ਕੀਤਾ ਜੋ ਪਿਛਲੇ ਉਗਲ ਬਖਸ਼ ਲੈ ਪ੍ਰਾਇਸ਼ਚਿਤ ਵੀ ਹੁੰਦਾ ਲਫ਼ਜ਼ ਆਪਣੇ ਔਗਣ ਬਖਸ਼ਾਏ ਪ੍ਰਭ ਆਗੇ ਮਾਰਗ ਪਾਵੇ ਅੱਗੇ ਦਾ ਮਾਰਗ ਕਹਿ ਕੇ ਤਾਂ ਇਥੋਂ ਨਿਕਲੇ ਨੇ ਬਾਹਰ ਫੇਰ ਉਹ ਹੁਕਮ ਚ ਪਾਣੀ ਚ ਰਹੇ ਫੇਰ ਪਾਣੀ ਤੋਂ ਬਾਹਰ ਨਹੀਂ ਜਾਂਦੇ ਜਿਨ੍ਹਾਂ ਨੇ ਨਾਮ ਅਰਾਧ ਗੱਲ ਅਰਾਧ ਲਿਆ ਉਹ ਪ੍ਰਾਜਿਤ ਹੋ ਕੇ ਗਏ ਨੇ ਇਥੋਂ ਪ੍ਰਾਜੇ ਦਾਸ ਬਣ ਕੇ ਨਿਕਲੇ ਨੇ ਇਥੋਂ ਹੁਕਮ ਅੰਦਰ ਸਭ ਕੋ ਬਾਹਰ ਉਹ ਤਾਂ ਹਕੂਲ ਦੀ ਬਜਾਏ ਜਿਹੜੇ ਹਾਕਮ ਸੀ ਨਾ ਜੋ ਪਹਿਲਾਂ ਦੇ ਦਾਸ ਤੇ ਉਹਨਾਂ ਦੇ ਵੀ ਕਹਿੰਦੇ ਦਾਸ ਹਾਂ ਸੀ ਛੱਡੋ ਪਰ ਜਿਨ੍ਹਾਂ ਨੇ ਸਾਨੂੰ ਰਾਹ ਦੱਸਦਾ ਬਾਹਰ ਨਿਕਲਣ ਦਾ ਅਸੀਂ ਤਾਂ ਉਹਨਾਂ ਦੇ ਵੀ ਦਾਸ ਹਾਂ ਉਹ ਤਾਂ ਇੱਥੇ ਤੱਕ ਪਹੁੰਚ ਗਏ ਵੀ ਹੁਕਮ ਦੇ ਦਾ ਦਾਸ ਹੋ ਵੀ ਦੇ ਅਸੀਂ ਤਾਂ ਬਾਬਾ ਉਹਨਾਂ ਦਾ ਹੀ ਦਾਸ ਹਾਂ ਜਿਨ੍ਹਾਂ ਨੇ ਸਾਨੂੰ ਇੱਥੋਂ ਬਾਹਰ ਕੱਢਣ ਦੀ ਵਿਧੀ ਦੱਸੀ ਹੋਰ ਦੱਸੋ ਕੀ ਕਹੋਣ ਹੋਏ ਤੇਰੇ ਦਾਸਾਂ ਅਜਾ ਤੇਰੇ ਦਾਸਾਂ ਨੇ ਵੀ ਦਾਸਾਂ ਐ ਪ੍ਰਾਸ਼ਤ ਹੋ ਕੇ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਮਨ ਤਨ ਅੰਤਰ ਏਕ ਪ੍ਰਭ ਰਾਤਾ ਜਿਹਦੇ ਮਨ ਕਰਕੇ ਹਿਰਦੇ ਕਰਕੇ ਇੱਕ ਹੀ ਦਰੰਡ ਹੈ ਜਿਹਦੇ ਸੱਚ ਦਾ ਇੱਕ ਹੋ ਕੇ ਜਿਹਨੇ ਸੱਚ ਦਾ ਰੰਗ ਚੜਾਇਆ ਏਕ ਪ੍ਰਭ ਰਾਤਾ ਨਾਨਕ ਤੇ ਜਨ ਗੁਰ ਪ੍ਰਸਾਦ ਨਾਨਕ ਇੱਕ ਜਾਂਦਾ ਗੁਰ ਪ੍ਰਸਾਦ ਨਾਨਕ ਉਹਨੇ ਇੱਕ ਜਾਣਿਆ ਜਿਹੜਾ ਆਪ ਇੱਕ ਹੋ ਕੇ ਸੱਚ ਦੇ ਰੰਗ 'ਚ ਰੰਗਿਆ ਗਿਆ ਮਨ ਤਨ ਅੰਤਰ ਇੱਕ ਪ੍ਰਭ ਕੇ ਤਨ ਕਰਕੇ ਬੁੱਧੀ ਕਰਕੇ ਇੱਕ ਰੰਗ ਹੋ ਕੇ ਇੱਕ ਰੂਪ ਹੋ ਕੇ ਜਿਹੜਾ ਹਿਰਦੇ 'ਚ ਗਿਆ ਉਹਨੇ ਇੱਕ ਜਾਣਿਆ ਕੀ ਹੈ ਉਹ ਆਪਣੇ ਆਪ ਨੂੰ ਜਾਣਿਆ ਹੋਰ ਉਹਨੇ ਜਾਣਿਆ ਕਿਹਨੂੰ ਇੱਕ ਰਹਿਆ ਤਾਂ ਇੱਕੋ ਜਾਣਿਆ ਜਾਂਦੇ ਹੋ ਜਦ ਆਪ ਹੋ ਗਿਆ ਕਹਿੰਦੇ ਤਾਂ ਇੱਕ ਦਾ ਪਤਾ ਲੱਗਿਆ ਉਹਨੂੰ ਇੱਕ ਦੀ ਹੀ ਨਹੀਂ ਪਤਾ ਲੱਗਦਾ ਕੌਣ ਨਾਨਕ ਬਿਨ ਆਪਾ ਚੀਦੇ ਆਪਣਾ ਆਪਾ ਖੋਜੇ ਬਿਟੇ ਨਾ ਭਰਮ ਕੀ ਭਰਮ ਕੀ ਕਾਈ ਕੀ ਇੱਕ ਕੀ ਹੈ ਭਰਮ ਕੀ ਇੱਕ ਕੀ ਹੈ ਇਹਦਾ ਹੀ ਭਰਮ ਸੀ ਗੁਰਾ ਇੱਕ ਦੇ ਗੁਰਾ ਗੁਰੇ ਨੂੰ ਕਹੇ ਕਦੇ ਆਈ ਉਹ ਕਹਿੰਦੇ ਜਵਾਬ ਨਹੀਂ ਦਿੱਤਾ ਉੱਥੇ ਉਹ ਕਹਿੰਦਾ ਜਦ ਇੱਕ ਹੋ ਜਾਏਗਾ ਫਿਰ ਪਤਾ ਲੱਗੂ ਤੈਨੂੰ ਇੱਕ ਕਰ ਦਿੰਦੇ ਆਪੇ ਸਮਝ ਲੈਣਾ ਤੂੰ ਇੱਕ ਕੀ ਹੁੰਦਾ ਤੈਨੂੰ ਇੱਕ ਬਣਾ ਦਿੰਦੇ ਆ ਜਿਹਨੂੰ ਤੂੰ ਚਾਹਣਾ ਨਾ ਜਾਣਣਾ ਤੇ ਤੈਨੂੰ ਇਹੋ ਬਣਾ ਦਿੰਦੇ ਫਿਰ ਤੈਨੂੰ ਆਪੇ ਪਤਾ ਲੱਗ ਜੂ ਇੱਕ ਕੀ ਹੈ ਇੱਕ ਇੱਕ ਕੀ ਹੈ ਇਹਦੀ ਵਿਆਖਿਆ ਤਾਂ ਕੀਤੀ ਹੈ ਵਿਆਖਿਆ ਕਰਦਾ ਕਰਦਾ ਆਪੇ ਇੱਕ ਹੋ ਗਿਆ ਵਿਆਖਿਆ ਸੁਣਦਾ ਸੁਣਦਾ ਸਮਝਦਾ ਸਮਝਦਾ ਆਪੇ ਇੱਕ ਹੋ ਗਿਆ ਜੈਸਾ ਸੇਵੇ ਤੈਸਾ ਆਪੇ ਇੱਕ ਹੋ ਗਿਆ ਹਾਂਜੀ